ਕੋਟ ਕਰਮ ਕਰੇ ਹਉ ਧਾਰੇ ਸਰਬ ਪਾਵੇ ਸਗਲੇ ਨੇ ਫਿਰ ਫਿਰ ਰਾਸ ਪਾਰੇ ਫਿਰ ਧਾਰੇ ਫਿਰ ਥਾਰੇ ਕੋਟ ਕਰਮ ਕਰੇ ਕਰੋੜਾਂ ਸਗਲ ਪਾਵੇ ਸਰਵ ਕ ਪਾਵੇ ਸਗਲੇ ਫਿਰ ਧਾਰੇ ਕੋਟ ਧਰਮ ਦੇ ਕਰਮ ਕਰੇ ਜਾਨੇ ਕਰੋੜਾਂ ਪ੍ਰਕਾਰ ਦੇ ਧਰਮ ਦੇ ਕਰਮ ਕਰਦਾ ਹੋਵੇ ਕੋਈ ਕਰਮ ਦਾ ਇੱਕ ਕਿਸੇ ਦਾ ਧਰਮ ਦਾ ਕੰਮ ਨਹੀਂ ਕੋਈ ਧਰਮ ਦਾ ਕਰਮ ਕਰੇ ਧਰਮ ਦੇ ਨਾਂ ਤੇ ਕਰਮ ਕਰੇ ਕੋਟ ਕਰਮ ਕਰੇ ਹਾਂ ਧਾਰੇ ਪਰ ਜੇ ਉਹਦੀ ਹੰਕਾਰ ਪੈਦਾ ਹੋ ਜਾਏ ਉਹ ਕਰਮ ਦਾ ਫਿਰ ਉਹਦਾ ਬਿਰਥਾ ਚਲਿਆ ਗਿਆ ਸਾਰਾ ਸਰਬ ਪਾਵੇ ਸਗਲੇ ਬਿਰਥਾਰੇ ਪਾਵਾ ਹੈ ਸਭ ਪਾਵੇ ਜੋ ਜੋ ਇਹਨੂੰ ਕਾਲ ਕਮਾਈ ਚੋਂ ਪ੍ਰਾਪਤ ਹੋਣੀ ਉਹ ਸਭ ਜਿਹੜੇ ਬਿਰਥਾ ਚਲੀ ਜਾਂਦੀ ਜੋ ਪ੍ਰਾਪਤੀ ਉਹ ਵੀ ਬਿਰਥਾ ਕੋਈ ਵੀ ਪ੍ਰਾਪਤੀ ਕਰ ਲੋ ਸਭ ਬਿਰਥਾ ਅਵਰ ਕਾਜ ਤੇਰੇ ਕਿਤੇ ਨਾ ਕਾਮ ਇਹ ਜਿਹੜੇ ਅਵਰ ਕਾਜ ਤੂੰ ਕਰਦਾ ਤੇ ਇਹਨਾਂ 'ਚ ਕੁਝ ਨਹੀਂ ਕੰਮ ਆਉਣ ਹਾਂ ਅਨੇਕ ਤਪੱਸਿਆ ਕਰੇ ਨਰਕ ਸੁਰਗ ਫਿਰ ਫਿਰ ਅਵਤਾਰ ਜੇ ਅਨੇਕ ਕਿਸਮ ਦੀ ਤਪੱਸਿਆ ਦੇਖੋ ਇਹ ਸਾਰੇ ਧਰਮ ਆਦਮੀ ਨੇ ਚੋਟੀ ਦੇ ਇਹਨਾਂ ਦੀ ਗੱਲ ਹੈ ਸਧਾਰਨ ਆਦਮੀ ਦੀ ਗੱਲ ਹੀ ਨਹੀਂ ਅਨੇਕ ਤਪੱਸਿਆ ਕਰ ਕੱਲਾ ਚਾਹੇ ਸ੍ਰੀ ਚੰਦ ਨੂੰ ਸਿੱਧਾ ਹੀ ਕਿਹਾ ਤਪੱਸਿਆ ਕਰਦਾ ਸੀ ਆ ਕੌਣ ਕਰਦਾ ਸ੍ਰੀ ਚੰਦ ਕਰਦਾ ਸੀ ਤਪੱਸਿਆ ਉਹ ਤਾਂ ਕਰਦਾ ਹੀ ਸੀ ਤਪੱਸਿਆ ਉਹ ਤਪੱਸਿਆ ਕਿਹਨੂੰ ਕਹਿੰਦੇ ਨੇ ਰਿਸ਼ੀ ਮੁਨੀ ਤੋਂ ਹੈ ਨਹੀਂ ਸ੍ਰੀ ਜਨ ਕਰਦਾ ਸੀ ਤਪੱਸਿਆ ਅਨਕ ਤਪੱਸਿਆ ਕਰੇ ਅਵਤਾਰ ਔਰ ਤਪੱਸਿਆ ਕਰਦਾ ਰਹੇ ਤੇ ਹੰਕਾਰ ਹੋਵੇ ਨਰਕ ਸੁਰਗ ਫਿਰ ਫਿਰ ਅਵਤਾਰ ਨਰਕ ਸੁਰਗ ਦੀਆਂ ਜੁਨੀਆਂ ਸ੍ਰੀ ਜਾ ਸ੍ਰੀ ਜਾਂ ਨੂੰ ਕਿਹਾ ਹੋਇਆ ਸਾਰਾ ਜੀ ਫਤਿਲ ਖੋਟੇ ਕਿਹਾ ਇਹਨਾਂ ਕੋਲ ਬਾਣੀ ਚ ਖੋਟਾ ਉਹ ਮੋਟੇ ਦਾ ਨਰਕ ਸੁਰਗ ਉਤਾਰੇ ਹੋਣਾ ਹੋਰ ਕੀ ਹੋਣਾ ਹਾਂ ਅਨਿਤ ਜਦਰ ਕਰ ਆਤਮ ਨਹੀਂ ਦਰਬ ਹੈ ਹਰ ਦਰ ਗਏ ਤੋ ਪੈਸੇ ਗਵੇ ਅਨੇਕ ਜਤਨ ਕਰ ਆਤਮ ਨਹੀਂ ਦਰਬ ਹੈ ਜੇ ਅਨੇਕਾ ਜਤਨ ਕਰਦੇ ਬਾਵਜੂਦ ਵੀ ਜਿਹੜਾ ਤੇਰਾ ਮਨ ਹੈ ਦਰਬਿਆ ਨਹੀਂ ਹੈ ਮਨ ਪਿਗੜਿਆ ਨਹੀਂ ਹੈ ਮਨ ਮੰਨਿਆ ਨਹੀਂ ਹੈ ਹਰ ਦਰ ਗਏ ਤੋ ਪੈਸੇ ਗਵੇ ਦਰਬਾ ਦਾ ਮਤਲਬ ਅੱਗੇ ਚੱਲਿਆ ਨਹੀਂ ਵਧਿਆ ਨਹੀਂ ਉਹ ਵੀ ਵੀ ਜਾਉਂਦਾ ਨਾ ਬ੍ਰਹਮ ਭਾਰਤ ਹਾਂ ਹਾਂ ਉਹਨੂੰ ਪਤਾ ਹੈ ਅੱਗੇ ਦਰਿਆ ਦੇ ਰੂਪ ਚੱਲਣਾ ਸੀ ਅਨੇਕ ਜਦਨ ਕਰ ਆਤਮ ਨਹੀਂ ਦਰਵ ਹੈ ਹਰ ਦਰਗਾਹ ਤੋਂ ਕੈਸੇ ਗਵੇ ਤੇ ਹਰ ਦਰਗਾਹ ਜਿਵੇਂ ਮੈਂ ਪਹੁੰਚੇਗਾ ਤੁਰਿਆ ਹੋਇਆ ਆਦਮੀ ਜਿਵੇਂ ਬਰਫ਼ ਦਾ ਢਲਾ ਉਹ ਦਰਪ ਜਿੰਨਾ ਚਿਰ ਪਾਣੀ ਨਹੀਂ ਬਣਦਾ ਅੱਗੇ ਨਹੀਂ ਤੁਰਦਾ ਨਹੀਂ ਬਣ ਕੇ ਅੱਗੇ ਰੁੜੂਗਾ ਰੱਬ ਦਾ ਅੱਗੇ ਆ ਕੇ ਬਹਿ ਕੇ ਤਾਂ ਹੀ ਦਰੂਗਾ ਜੇ ਉਹ ਦਰੂਗਾ ਜੇ ਪਾਣ ਦਰੂਗਾ ਇਹ ਪੱਥਰ ਰੂਪ ਹੈ ਬਰਫ਼ ਦਾ ਰੂਪ ਹੈ ਬਰਫ਼ ਦਾ ਪੱਥਰ ਹੈ ਨਾ ਬਰਫ਼ ਹੀ ਪੱਥਰ ਦਾ ਰੂਪ ਹੈ ਉਹਦੇ ਜਹਰ ਸਰਕਾਰ ਕੋ ਕੈਸੇ ਕਬੇ ਉਹ ਤਾਂ ਜਿੱਥੇ ਰੱਖਦਾ ਪੱਥਰ ਹੁੰਦੀ ਹੈ ਉਹ ਕਿਵੇਂ ਚਲਾ ਜਾਊਗਾ ਹਾਂਜੀ ਕੋ ਜੋ ਭਲਾ ਕਰਨਾ ਹੈ ਕਿਸੇ ਭਲਾਈ ਨਿਕਟ ਨਹੀਂ ਆਵੇ ਆਪਸ ਕੋਈ ਭਲਾ ਕਹਾਵਾ ਜਿਹੜਾ ਲੋਕਾਂ ਤੇ ਇਹ ਆਸ ਰੱਖਦਾ ਹੋਵੇ ਵੀ ਮੈਨੂੰ ਭਲਾ ਕਹਿਣ ਇਹ ਆ ਭਲਾ ਕਹੂਦਾ ਹੋਵੇ ਆਪਣੇ ਚੇਲਿਆਂ ਤੋਂ ਵੀ ਤੁਸੀਂ ਐਂ ਕਿਹਾ ਕਰੋ ਕਿਹਾ ਕਰੋ ਕਹੂਦੇ ਨੇ ਕਿਹਾ ਨਹੀਂ ਵੀ ਕਿਹਾ ਕਰੋ ਲਿਖਿਆ ਕਰੋ ਇਹ ਤੂੰ ਹਾਂ ਹਾਂ ਬਈ ਆ ਨੋ ਆਪਣੇ ਗੁਰਦਾਰੇ ਦੇ ਨਾਲ ਸਾਹਿਬ ਲਾ ਦੇਣਾ ਟੱਕੀ ਸਾਹਿਬ ਹੋ ਗਿਆ ਫਲਾਣਾ ਸਾਹਿਬ ਹੋ ਗਿਆ ਆ ਕੁਝ ਕਰਦੇ ਰਹੇ ਨੇ ਪੂਰੀ ਦੁਨੀਆ ਦੇ ਮੂੰਹ ਜੜ ਜਾਂਦਾ ਉਹੀ ਕਹਿਣ ਲੱਗ ਜਾਂਦੇ ਨੇ ਆ ਇਹਨਾਂ ਨੇ ਸਾਰੀ ਟੈਕਨੀਕ ਵਰਤੀ ਹੋਈ ਛਾਤਰ ਨੇ ਸਾਰੇ ਛਾਤਰਾਂ ਦੇ ਪਹਿਲੇ ਕੁਝ ਵੀ ਨਹੀਂ ਸੀ ਬੈਠੇ ਨੇ ਖੱਡਾ ਜਿ ਬੜੇ ਬੋਲ ਨਹੀਂ ਨਿਕਲਦਾ ਹੁਣ ਬਾਹਰ ਲੋਕ ਤਾਂ ਇਹਨਾਂ ਨੂੰ ਸਿਆਣੇ ਹੋ ਗਏ ਇਹਨਾਂ ਨੂੰ ਪੁੱਛਦਾ ਕੌਣ ਹੈ ਇਹ ਸਮਝਣਾ ਅਸੀਂ ਗਲਤੀ ਕੀਤੀ ਸਾਂ ਪਤਾ ਨਹੀਂ ਸੀਗਾ ਉਦੋਂ ਇਹਨਾਂ ਨੂੰ ਪਤਾ ਵੀ ਫਿਊਚਰ ਮਾੜਾ ਕਿ ਇਹਦਾ ਰਾੜੇ ਵਾਲਾ ਦੇਖ ਲਿਆ ਇਸ਼ਾ ਕਰਦੇ ਇਹਨਾਂ ਨੇ ਪਿਛੇ ਸੰਤ ਇਹਨਾਂ ਦਾ ਮੌਜੇ ਬਹੁਤ ਹੈ ਇੱਕਦਮ ਜੋ ਬਣ ਲਗੇ ਥੋਕ ਜੇ ਬਣ ਲਗੇ ਹਾਂਜੀ ਸਰਬ ਕੀ ਰੇਨ ਜਾਦਾ ਮਨ ਹੋਏ ਕੋ ਨਾਨਕ ਤਸੋਏ ਸਰਬ ਕੀ ਰੇਨ ਜਾਦਾ ਮਨ ਹੋਏ ਜਿਹਦਾ ਮਨ ਸਾਰਿਆਂ ਦੀ ਰੇਨ ਬਣ ਜਵੇ ਸਾਰਿਆਂ ਦੇ ਮਨਾਂ ਨੂੰ ਉਹਦੀ ਰੇਨ ਪਾਜ ਦਵੇ ਸਾਰਿਆਂ ਦੇ ਮਨਾਂ ਨੂੰ ਸਾਫ਼ ਕਰਨ ਵਾਲੀ ਜਿਹਦੀ ਕੋਲ ਧੂੜ ਹੋਵੇ ਉਹਦਾ ਮਨੇ ਆਪ ਧੂੜ ਬਣੇ ਐਸੀ ਧੂੜ ਬਣੇ ਜਿਹੜਾ ਦੋਆ ਦਾ ਵੀ ਮਨ ਸਾਫ ਕਰ ਦੇ ਛਾਕਾ ਮਨ ਹੋਏ ਕੋ ਨਾਨਕ ਤਾਂ ਕੀ ਨਿਰਮਲ ਹੋਏ ਨਾਨਕ ਕਹਿੰਦਾ ਉਹਦੀ ਜਿਹੜੀ ਸੋਭਾ ਜਿਹੜੀ ਉਹ ਸੋਭਾ ਕਰਦਾ ਕਿਸੇ ਦੀ ਵੀ ਕਰਦਾ ਉਹ ਸੋਭਾ ਨਿਰਮਲ ਹੁੰਦੀ ਉਹਦੀ ਕੀਤੀ ਹੋਈ ਸੋਭਾ ਨਿਰਮਲ ਹੁੰਦੀ ਹੈ ਗੁਰਬਾਣੀ ਦੀ ਜਿਹੜੀ ਸੋਭਾ ਕੀਤੀ ਹੋਈ ਹੈ ਗੁਰਬਾਣੀ ਦੀ ਸੋਭਾ ਕਰਦੀ ਹੈ ਮਲੀਨਤਾ ਦਾ ਕੇ ਸੋਭਾ ਦੀ ਕੀਤੀ ਬਾਕੀ ਜਿਹੜੀ ਸੋਭਾ ਕੀਤੀ ਹੋਈ ਹੈ ਗ੍ਰੰਥਾਂ 'ਚ ਜੇ ਸ਼ਿਵ ਜੀ ਦੀ ਸੋਭਾ ਕੀਤੀ ਹੈ ਜਿਹਨੇ ਕੀਤੀ ਹੈ ਮੈਲ ਰੱਖ ਕੇ ਕੀਤੀ ਉਹਨਾਂ ਨੇ ਸ਼ਿਵ ਜੀ ਨੂੰ ਵੱਡਾ ਕਰਨ ਦੀ ਕੋਸ਼ਿਸ਼ ਕੀਤੀ ਹੈ ਰਾਮਚੰਦਰ ਨੂੰ ਛੋਟਾ ਕਰਦੀ ਵਿਸ਼ਨੂੰ ਨੂੰ ਛੋਟਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੇ ਵਿਸ਼ਨੂੰ ਦੀ ਸੋਭਾ ਕੀਤੀ ਹੈ ਉਹਨੇ ਦੇਵ ਤੇ ਛੋਟਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹਨੇ ਇੱਥੋਂ ਤੱਕ ਆ ਕੇ ਜਿਹਨੇ ਹਨੂਮਾਨ ਚਾਲੀਸਾ ਲਿਖਿਆ ਉਹਨੇ ਧਿਆਨ ਰੱਖਿਆ ਵੀ ਜਿਹੜਾ ਮੈਂ ਚਾਲੀਸਾ ਲਿਖ ਰਿਹਾ ਹਾਂ ਉਹਦੇ ਜੇ ਰਾਮ ਚੰਦਰ ਦੀ ਉਹ ਬੇਇੱਜ਼ਤੀ ਹੋ ਰਹੀ ਹੈ ਜਿਹੜਾ ਕਿ ਜਿਹਦਾ ਕਿ ਅਨੁਵਾਨ ਭਗਤ ਹੈ ਦਾ ਭਗਤ ਹੈ ਉਹਦੀ ਬੇਇੱਜ਼ਤੀ ਕਰਕੇ ਚਲੀਸਾ ਲਿਖਣ ਲੱਗੇ ਨਾ ਹੋ ਗਏ ਰਾਈਟ ਨਹੀਂ ਲੱਗਿਆ ਵੀ ਮੈਂ ਦੀ ਇੰਨਾ ਉੱਚਾ ਨਾਮ ਚੰਦਰ ਦੀਵਾ ਲਗਣ ਲੱਗ ਗਿਆ ਨਿਰਮਲ ਹੋਈ ਨਹੀਂ ਉਹ ਨਿਰਮਲ ਹੋਈ ਕਿਤੇ ਪਾਗਲ ਦੀ ਕੀਤੀ ਹੋਈ ਹੈ ਪਾਗਲ ਨੂੰ ਪਤਾ ਹੀ ਨਹੀਂ ਹੁੰਦਾ ਮੈਂ ਕੀ ਕਰਦਾ ਐ ਲੱਗਦਾ ਵੀ ਜੇ ਰਾਮ ਉਹਨੂੰ ਮੰਨਣਾ ਹੁੰਦਾ ਜੀ ਤੁਹਾਨੂੰ ਕਹਿੰਦੇ ਪੁੱਛਣਾ ਨਹੀਂ ਜਦੋਂ ਜੋ ਰਾਮ ਨੂੰ ਨਹੀਂ ਕੀਤਾ ਨਹੀਂ ਉਹਦੀ ਕਦਰੇ ਜੇ ਕੋਈ ਕਹਿ ਲਵੇ ਜਿਹੜਾ ਸੱਤ ਤਾਜ ਹੈ ਪਾਇਆ ਹੋਇਆ ਤੇ ਤਾਜ ਸੋਨੇ ਦਾ ਹੀਰੇ ਲੱਗੇ ਇਹਦੇ ਕਰਕੇ ਰਾਜੇ ਦੀ ਕੀਮਤ ਤੇ ਗੱਲ ਗੱਲ ਉਹ ਰਾਜਾ ਕਿਸ ਨੂੰ ਦਾਨ ਕਰ ਦਵੇ ਔਰ ਉਹ ਕੋਈ ਗਰੀਬ ਆਦਮੀ ਹੈ ਬਹੁਤ ਜ਼ਿਆਦਾ ਗਰੀਬ ਮੂਰਖ ਹੈ ਉਹਦੇ ਸਿਰ ਤੇ ਰੱਖ ਜੋ ਤਾਜ ਦੀ ਕੀਮਤ ਉਹਨੇ ਰੋ ਤਾਜ ਦੀ ਕੀਮਤ ਨਹੀਂ ਫੈਲਣੀ ਫਿਰ ਸੋਨੇ ਦੀ ਕੀਮਤ ਰਹਿਣੀ ਫਿਰ ਹੀਰਿਆਂ ਦੀ ਕੀਮਤ ਤਾਂ ਫੇਜੂਗੀ ਤਾਜ ਦੀ ਕੀਮਤ ਨਹੀਂ ਫੈਲਣੀ ਫਿਰ ਤਾਜ ਨਹੀਂ ਹੈ ਫਿਰ ਉਹ ਫਿਰ ਸੋਨਾ ਤਾਜ ਉਹਨਾਂ ਜਿਹੜਾ ਜਨ ਜੇ ਰਾਜੇ ਤਾਜ ਦੀ ਕੀਮਤ ਰਾਜੇ ਕਰਕੇ ਹੋਈ ਤੇ ਰਾਜੇ ਦੀ ਕੀਮਤ ਤਾਜ ਕਰਕੇ ਹੋਈ ਰਾਜਾ ਜੋ ਕੋ ਸੱਤ ਰੱਖ ਲੈ ਹੋਈ ਤਾਜ ਹੈ ਰਾਜਾ ਜਿਹੜਾ ਉਹ ਰੱਖ ਲੈ ਹੋਈ ਤਾਜ ਹੈ ਇਹ ਪੇਤੀ ਗੱਲ ਹੈ ਸ਼ਬਦ ਭੇਜਦਾ ਹੈ ਇਹ ਤਾਂ ਸ਼ਬਦ ਭੇਜਦਾ ਹੋ ਸ਼ਬਦ ਭੇਜਦਾ ਹਾਂਜੀ ਸਰਬ ਕੀ ਰੇਣ ਜਾਗਾ ਮਨ ਹੋਏ ਕਉ ਨਾਨਕ ਤਾਂ ਕੀ ਨਿਰਮਲ ਹੋਏ ਸਰਬ ਕੀ ਮਨ ਹੋਏ ਜਿਹਦਾ ਮਨ ਸਾਰਿਆਂ ਦੀ ਰੇਣ ਬਣ ਜਵੇ ਜਿਹੜੇ ਜਿਹਦੀ ਗੱਲ ਸਲਾਹ ਜਿਹਦੀ ਸਲਾਹ ਸਾਰਿਆਂ ਦੇ ਮਨ ਨੂੰ ਚੰਗੀ ਲੱਗਦੀ ਹੋਵੇ ਸਾਰਿਆਂ ਦੇ ਮਤਲਬ ਦੀ ਹੋਵੇ ਜਿਹਦੀ ਸਲਾਹ ਸਾਰਿਆਂ ਦੇ ਫਾਇਦੇ ਦੀ ਸਲਾਹ ਜਿਹਦੀ ਹੋਵੇ ਉਹ ਸਾਰਿਆਂ ਦੀ ਰਹਿਣ ਹੁੰਦਾ ਜਿਹਦਾ ਗਿਆਨ ਸਾਰਿਆਂ ਨੂੰ ਫਟਾਵੇ ਉਹ ਕੀ ਰਹਿਣ ਹੁੰਦਾ ਜਾਕਾ ਮਨ ਹੋਏ ਕੌਣ ਤਾਂ ਕਿ ਨਿਰਮਲ ਹੋਏ